ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਪਾਤਾਲ ਕੇ ਵਾਸੀ ਹੋ ਪਾਤਾਲ ਪਾਤਾਲ ਕਿਹਨੂੰ ਕਰਨਾ ਪਾਤਾਲ ਹੁੰਦਾ ਪਤਾਲ ਨਹੀਂ ਹੁੰਦਾ ਪਾਤਾਲ ਪਾਤਾਲ ਪਤਾਲ ਦਾ ਵਰਗੀ ਹੈਗਾ ਪਾਤਾਲ ਪਾਤਾਲ ਦਾ ਹੁੰਦਾ ਪੈਰਾਂ ਦੇ ਥੱਲੇ ਦਾ ਨਾ ਪਾਤਾਲ ਪਾ ਹੈ ਤਾਲ ਥੱਲੇ ਪਾਤਲੀ ਨਹੀਂ ਕਰਨੀ ਆਪਾਂ ਪਾਤਲੀ ਪੈਰ ਦੇ ਥੱਲੇ ਵਾਲਾ ਪਾਤਾਲ ਪਾਤਾਲ ਕੇ ਵਾਸੀ ਕਈ ਕੋਟ ਪਾਤਾਲ ਕੇ ਪਾਤਾਲ ਕੇ ਵਾਸੀ ਹੋਰ ਜਿਹੜੇ ਇੱਥੇ ਰਹਿੰਦੇ ਨੇ ਨਾ ਇੱਥੇ ਵਾਲੇ ਪਾਤਾਲ ਕੇ ਵਾਸੀ ਇਹ ਨਾਲ ਇਹਨੇ ਜਿਹੜੇ ਉਹ ਨਹੀਂ ਬਦਲਦੇ ਵਾਸੀ ਹੈਗੇ ਸਭ ਪਰੇ ਉਹਨਾਂ ਦੀ ਗੱਲ ਕਈ ਕੋਟ ਨਰਕ ਸੁਰਗ ਦੇ ਉਹਨਾਂ ਨੇ ਪ੍ਰੈਕਟੀਕਲ ਚ ਉਹ ਤਾਂ ਪਤਾਲ ਜੀ ਕਿਸੇ ਨੇ ਸੂਤਰ ਵਾਲੇ ਪਤਾਲ ਚ ਨਹੀਂ ਸੂਤਰ ਵਾਲੇ ਵੀ ਪਤਾਲ ਚ ਨਹੀਂ ਜਦ ਐ ਪਸੂਰੀ ਘੁੰਮਦੀ ਜਾਓ ਤਾਂ ਉੱਤੇ ਆ ਜਾਂਦੇ ਨੇ ਜੇ ਸਮੁੰਦਰ ਉੱਤੇ ਹੈ ਧਰਤੀ ਥੱਲੇ ਆ ਉਹ ਪਤਾਲ ਵਾਲੇ ਉੱਤੇ ਆ ਗਏ ਆਪਣੇ ਕੁਬੂਰੀ ਹਾਂ ਫਿਰ ਧਰਤੀ ਇੱਥੇ ਹੈ ਸਮੁੰਦਰ ਇੱਥੇ ਅਸੀਂ ਹੋਵੇ ਪਤਾਲ 'ਚ ਜ਼ਮੀਨ ਤੇ ਕੋਈ ਪਤਾਲ ਆਕਾਸ਼ ਨਹੀਂ ਹੁੰਦਾ ਜਾਂ ਕੋ ਘੁੰਮਦੀ ਹੈ ਇਹਦਾ ਪਤਾਲ ਆਕਾਸ਼ ਕੀ ਹੈ ਤਰੋ ਡੇਢ ਕਰ ਦਿਓ ਹਾਂਜੀ ਕਈ ਕੋਟ ਪਾਤਾਲ ਦੇ ਵਾਸੀ ਹਿਰਦੇ ਦੇ ਰਹਿਣ ਵਾਲੇ ਪਤਾਲ ਦੇ ਵਾਸੀ ਹਿਰਦੇ ਰਹਿਣ ਵਾਲੇ ਪਤਾਲ ਕਈ ਕੋਟ ਨਰਕ ਸੁਰਗ ਦੇ ਵਾਸੀ ਸੁਣੋ ਆਕਾਸ਼ ਹੈ ਉੱਤੇ ਸੱਜੇ ਪਤਾਲ ਹੈ ਪੈਰਾਂ ਦੇ ਥੱਲੇ ਅਸਲ ਚ ਪਤਾਲ ਜਿੱਥੇ ਜ਼ਮੀਨ ਖਤਮ ਹੋ ਹੈ ਉਹ ਥੱਲੇ ਦਾ ਆਕਾਸ਼ ਹੈ ਜਿਹੜਾ ਉਹ ਪਤਾਲ ਜਿਹੜਾ ਜ਼ਮੀਨ ਤੇ ਥੱਲੇ ਆਕਾਸ਼ ਜ਼ਮੀਨ ਐ ਖੜੀ ਹੈ ਵਿੱਚ ਆਹ ਥੱਲੇ ਦਾ ਐਸਾ ਕੀ ਹੈ ਜੇ ਉਤਲਾ ਆਕਾਸ਼ ਹੈ ਤਾਂ ਪਤਾਲ ਥੱਲੇ ਦਾ ਇਲਾਕਾ ਹੈ ਜ਼ਮੀਨ ਦੇ ਘਰ ਬੈ ਜ਼ਮੀਨ ਦਾ ਹੋ ਜਿਹਨੂੰ ਪਤਾਲ ਕਹਿੰਦੇ ਨੇ ਉਹ ਤਾਂ ਧਰਤੀ ਦਾ ਘਰ ਹੈ ਜੇ ਪਾਣੀ ਦੇ ਅੰਦਰ ਜੀਵਨ ਹੈ ਧਰਤੀ ਦਾ ਘਰ ਹੈ ਉਹ ਉੱਪਰ ਪਾਣੀ ਹੈ ਮੈਟਰ ਹੈ ਉਹ ਧਰਤੀ ਦਾ ਭਾਗ ਹੈ ਥੱਲੇ ਵੀ ਧਰਤੀ ਹੈ ਤਾਂ ਧਰਤੀ ਦਾ ਹੀ ਘਰ ਹੈ ਜਿਵੇਂ ਗੈਸ ਨਿਕਲਦੀ ਹੈ ਧਰਤੀ ਦੇ ਘਰ ਚੋਂ ਤੁਸੀਂ ਪਤਾਲ ਨੂੰ ਕਿਵੇਂ ਕਹਿ ਦੋਗੇ ਤੱਕ ਪਤਾਲ ਕਿਹਾ ਹੀ ਨਹੀਂ ਜਾ ਸਕਦਾ ਧਰਤੀ ਦੇ ਥੱਲੇ ਅਸੀਂ ਘੁੰਮ ਕੇ ਇੱਥੇ ਆ ਗਏ ਥੱਲੇ ਆ ਗਏ ਇਹਨਾਂ ਦੇ ਥੱਲੇ ਵੀ ਪਤਾਲ ਹੈ ਆਕਾਸ਼ ਦਾ ਉਲਟ ਪਤਾਲ ਹੈ ਆਕਾਸ਼ ਗਗਨ ਪਾਤਾਲ ਗਗਨ ਗਗਨ ਦਾ ਨਾਮ ਹੀ ਆਕਾਸ਼ ਹੈ ਗਗਨ ਦਾ ਨਾਮ ਹੀ ਪਤਾਲ ਹੈ ਇਹ ਗੱਲ ਲੈ ਕੇ ਦਿਮਾਗੀ ਚੱਲਣੀ ਚਾਹੀਦੀ ਸੀ ਧਰਤੀ ਦੇ ਥੱਲੇ ਦੇ ਹਿੱਸੇ ਨੂੰ ਪਤਾਲ ਧਰਤੀ ਦੇ ਵਿੱਚ ਵਿੱਚ ਨੂੰ ਪਤਾਲ ਨਹੀਂ ਕਹਿੰਦੇ ਧਰਤੀ ਦੇ ਥੱਲੇ ਪਤਾਲ ਹੈ 24 ਘੰਟੇ ਨੂੰ ਬਦਲ ਜਾਂਦਾ ਸਾਡਾ ਤੇ 24 ਘੰਟੇ ਉੱਭੀ ਜਾਂਦੇ ਨੇ ਆਕਾਸ਼ ਖੜਾ ਆਕਾਸ਼ ਅਰ ਪਤਾਲ ਦੋਏ ਖੜੇ ਨੇ ਆਕਾਸ਼ ਅਰ ਪਤਾਲ ਦੋਏ ਖੜੇ ਨੇ ਪੋਜੀਸ਼ਨ ਤਾਂ ਧਰਤੀ ਦੀ ਬਦਲਦੀ ਹੈ ਇਹ ਧਰਤੀ ਦੀ ਬਦਲਦੀ ਹੈ ਵਿਚਾਰੇ ਇਹ ਜਿੰਨਾ ਚਿਰ ਗੱਲ ਨਹੀਂ ਸਮਝਦੇ ਆ ਨਹੀਂ ਆਉਂਦਾ ਅਸੀਂ ਠੀਕ ਕੰਮ ਪਹਿਲਾਂ ਪਤਾਲ ਆਕਾਸ਼ ਨੂੰ ਤਾਂ ਸਮਝ ਨਹੀਂ ਇਸ ਹੁੰਦਾ ਹੈ ਕਿਵੇਂ ਰੋਟੇਸ਼ਨ ਬਦਲਦੀ ਹੈ ਜਿਨ੍ਹਾਂ ਨੇ ਪਤਾਲ ਦਿਮਾਗ 'ਚ ਫਸਾਇਆ ਹੋਇਆ ਅਸੀਂ ਇੱਥੇ ਬੈਠੇ ਸਮੁੰਦਰ ਕਿਤੇ ਸਾਡੇ ਪੈਰਾਂ ਥੱਲੇ ਕਿੱਥੇ ਨਹੀਂ ਜੀਵ ਉਹਦਾ ਉਦੋਂ ਪੈਰਾਂ ਥੱਲੇ ਨਹੀਂ ਜੇ ਕੋਈ ਸਮੁੰਦਰ ਦੇ ਵਿੱਚ ਜਿਵੇਂ ਆਪਾਂ ਜਾਂਦੇ ਹਾਂ ਉਹਦੇ ਵਿੱਚ ਜਹਾਜ਼ 'ਚ ਬਹਿ ਕੇ ਫਿਰ ਅਸੀਂ ਕਹਿ ਸਕਦੇ ਹਾਂ ਸਾਡੇ ਪੈਰਾਂ ਦੇ ਥੱਲੇ ਜੀਵ ਪਰ ਅਸੀਂ ਤਾਂ ਬਾਹਰ ਰਹਿੰਦੇ ਸਮੁੰਦਰ ਤੇ ਇਹਨੂੰ ਆਕਾਸ਼ ਪਤਾਲ ਨਹੀਂ ਕਹਿੰਦੇ ਆਕਾਸ਼ ਉੱਪਰ ਹੈ ਆਕਾਸ਼ ਹੁੰਦਾ ਹੀ ਰਚਨਾ ਤੋਂ ਬਾਹਰ ਸੱਚੇ ਦੇ ਪਵਨਾ ਅੱਡ ਹੋਇਆ ਪਵਨਾ ਤੇ ਆ ਕੇ ਮਾਇਆ ਹੋਣੀ ਆਕਾਸ਼ ਮਾਇਆ ਦੇ ਬਾਹਰ ਜਿੰਨੀ ਜਿੰਨੀ ਸਾਡਾ ਪਲੈਨਟ ਧਰਤੀ ਹੈ ਉਹਨਾਂ ਦਾ ਕਾਜ ਉੱਪਰ ਹੈ ਖਾਲੀ ਹੈ ਹੀ ਉਹਨਾਂ ਖਾਲੀ ਹੋਏ ਉਹਨਾਂ ਖਾਲੀ ਹੋਈ ਹੈ ਉਹਨਾਂ ਖਾਲੀ ਹੋਣੀ ਹੈਗਾ ਉਹ ਤਾਂ ਖਾਲੀ ਹੋਣੀ ਹੈਗਾ ਆਕਾਸ਼ ਉਹ ਤਾਂ ਥੱਲੇ ਅਸੀਂ ਕਿੱਥੇ ਖੜੇ ਨਹੀਂ ਕਿ ਸਿਰ ਦੇ ਉੱਪਰ ਵਾਲੇ ਨੂੰ ਪ੍ਰਕਾਸ਼ ਕਹਿੰਦੇ ਮੈਂ ਥੱਲੇ ਵਾਲੇ ਨੂੰ ਪਤਾ ਲੱਗਿਆ ਨਾ ਹੈ ਦੋਏ ਗਗਨ ਚੌਂ ਦੋਏ ਗਲਤ ਨੇ ਚੌਂ ਦੇ ਗਗਨ ਰਹਾਈ ਦੇ ਹਾਂ ਓਏ ਜਦ ਹੁਣ ਫਰਕ ਕੀਤਾ ਜੇ ਸਿਰ ਵੀ ਹੈ ਜਦ ਵੀ ਧਰਤੀ ਦੇ ਉੱਤੇ ਰਾਕਟ ਉਹਨੇ ਦਾਗਣ ਕਿਸੇ ਵੇਲੇ ਦਾਗਣ ਉੱਤੇ ਨੂੰ ਜਾਣਾ ਸਿੱਧਾ ਕੀ ਪਤਾ ਉਸ ਵੇਲੇ ਸਾਡੀ ਪੋਜੀਸ਼ਨ ਧਰਤੀ ਦੀ ਥੱਲੇ ਨੂੰ ਆ ਉੱਤੇ ਨੂੰ ਕਿਤੇ ਨੂੰ ਕੀ ਪਤਾ ਜਦ ਵਾਈ ਆਜ ਨਾ ਚੜਨਾ ਉੱਤੇ ਨੂੰ ਚੜਨਾ ਉੱਤਰ ਵੀ ਜਾਂਦੇ ਰਾਤ ਨੂੰ ਚੜੇ ਜਾਏ ਦਿਨ ਨੂੰ ਚਲੇ ਫਰਦੀ ਦਾ ਰਾਤ ਨੂੰ ਦਾ ਧਰਤੀ ਸਾਡੀ ਇੱਥੇ ਆ ਤੇ ਦਿਨ ਨੂੰ ਇੱਥੇ ਆ ਗਏ ਜਾਂ ਤਾਂ ਫਿਰ ਵੀ ਫਿਰ ਜਾਂ ਆਪੇ ਕਹਦੇ ਹਾਂ ਜਾਣੇ ਆਕਾਸ਼ ਚ ਵੀ ਜਾਣੇ ਆਕਾਸ਼ ਚ ਉਹ ਸਾਡੇ ਚਾਰੇ ਪਾਸੇ ਆਕਾਸ਼ ਹੈ ਸਾਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਬਦਲ ਜਾਂਦਾ ਕਦ ਬਦਲਦਾ ਸਾਨੂੰ ਪਤਾ ਨਹੀਂ ਲੱਗਦਾ ਕਰਨਾ ਥੱਲਾ ਕਿਵੇਂ ਤਾਂ ਫਿਰ ਥੱਲੇ ਨੂੰ ਤਾਂ ਆਵੇ ਚਲਾ ਜਾਵੇ ਇੰਜਣ ਦੀ ਲੋੜ ਨਹੀਂ ਫਿਰ ਇੰਜਣ ਦੀ ਕੀ ਲੋੜ ਹੈ ਥੱਲੇ ਆਪੇ ਡਿੱਪੇ ਪੂਰੀ ਤਰ੍ਹਾਂ ਨਾ ਨਹੀਂ ਸਮਝ ਆਇਆ ਹੋਇਆ ਇਹ ਸਾਰੀ ਖੇਡ ਸਾਇੰਸ ਵਾਲਿਆਂ ਨੂੰ ਵੀ ਕਹੀ ਜਾਂਦਾ ਨਾ ਜ਼ਮੀਨ ਦੀ ਉਹ ਗ੍ਰੈਵਿਟੀ ਹੈ ਫਲਾਣਾ ਟਿਪਕਾ ਪੂਰੀ ਤਰ੍ਹਾਂ ਨਹੀਂ ਸਮਝ ਆਈ ਹੋਈ ਇਹਨਾਂ ਗੱਲ ਕੀ ਹੈ ਫਿਰ ਤਾਂ ਥੱਲੇ ਨੂੰ ਜ਼ਿਆਦਾ ਸੀ ਉੱਤੇ ਨੂੰ ਆਉਂਦੇ ਰਿਹਾ ਥੱਲੇ ਉਹ ਜ਼ੋਰ ਜ਼ਿਆਦਾ ਲੱਗਦਾ ਉੱਤੋਂ ਆਉਣੇ ਥੱਲੇ ਨੂੰ ਆ ਵੀ ਆਈ ਜਾਂਦੇ ਇਸ ਕਰਕੇ ਇਹ ਪੂਰੀ ਨਹੀਂ ਸਮਝੇ ਨਾ ਕਿਸੇ ਨੂੰ ਵੀ ਗੱਲ ਕੀ ਕਿਹੜੀ ਸ਼ਕਤੀ ਕੀ ਕੰਮ ਕਰਦੀ ਹੈ ਕਿਵੇਂ ਕਰਦੀ ਹੈ ਹਾਂ ਮੋਟਾ ਜਾਂ ਦਾ ਹੈ ਉਹ ਅੰਦਾਜ਼ੇ ਮੁਤਾਬਕ ਕੰਮ ਕਰਦੇ ਹਾਂਜੀ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨੂੰ ਕਈ ਕੋਟ ਪਾਤਾਲ ਕੇ ਵਾਸੀ ਦੇਖੋ ਕੈਟਾਗਰੀਆਂ ਨੇ ਦੋ ਤਿੰਨ ਪਾਤਾਲ ਕੇ ਵਾਸੀ ਹੋਰ ਨੇ ਨਰਕ ਸੁਰਗ ਨਿਵਾਸੀ ਹੋਰ ਨੇ ਜਿਹੜੇ ਨਰਕ ਸੁਰਗ ਨਿਵਾਸੀ ਨੇ ਦੁਖੀ ਨੇ ਨਰਕ ਚ ਨੇ ਦੁੱਖ ਮਹਿਸੂਸ ਕਰਦੇ ਨੇ ਤਾਂ ਨਰਕ ਚ ਨੇ ਸੁਖ ਮਹਿਸੂਸ ਕਰਦੇ ਨੇ ਸੁਰਗ ਚ ਨੇ ਪਾਤਾਲ ਕੇ ਵਾਸੀ ਨਿਜ ਘਰ ਚ ਨੇ ਪਾਤਾਲ ਕੇ ਵਾਸੀ ਤਾਂ ਜਿਵੇਂ ਦਰਖਤ ਪਾਤਾਲ ਕੇ ਵਾਸੀ ਨੇ ਜਿਹੜੇ ਭਾਣੇ ਚ ਨੇ ਸਾਰੇ ਪਾਤਾਲ ਕੇ ਵਾਸੀ ਨੇ ਮੋਟੇ ਤੌਰ ਤੇ ਜਿੰਨੀਆਂ ਵੀ ਜੁਨਾਂ ਨੇ ਜਿਹੜੀਆਂ ਭਾਣੇ ਚ ਨੇ ਆਦਮੀ ਹੋਵੇ ਚਾਹੇ ਜੋ ਵੀ ਬਾਣੇ 'ਚ ਹੈ ਉਹ ਪਤਾਲ ਦਾ ਵਸੀ ਹੈ ਪਤਾਲ ਕਿੱਥੇ ਹਿਰਦੇ 'ਚ ਸ਼ਬਦ ਹਿਰਦੇ 'ਚ ਹੈ ਸ਼ਬਦ ਉੱਤੋਂ ਆਉਣੇ ਹਿਰਦੇ 'ਚ ਉੱਤੋਂ ਆਉਣੇ ਸ਼ਬਦ ਤਾਂ ਕਿਧਰੋਂ ਵੀ ਆ ਜਵੇ ਉਹਨਾਂ ਤਾਂ ਉੱਤੋਂ ਹੀ ਹੈ ਨਾ ਹਿਰਦੇ ਵਿੱਚ ਹੈ ਹਿਰਦਾ ਪਤਾਲ ਹੈ ਹਿਰਦਾ ਹੀ ਗਗਨ ਹੈ ਗਗਨ ਵੀ ਹਿਰਦਾ ਗਗਨ ਤਮਾਮ ਬਾਜਿਆ ਉੱਥੇ ਗਗਨ ਤਾਂ ਕਿ ਕਿਹਾ ਦਮਾਮਾ ਵੱਜਿਆ ਕਿਸੇ ਪਾਸੇ ਤੇ ਵੀ ਵੱਜ ਸਕਦਾ ਗਗਨ ਚੋਂ ਵੱਜਿਆ ਹੋਇਆ ਨਾ ਕਿ ਆਕਾਸ਼ ਚੋਂ ਵੱਜਿਆ ਨਾ ਜੇ ਆਕਾਸ਼ ਸਾਹਮਣੇ ਪਤਾਲ ਕਹਾਂ ਫਿਰ ਪੁੱਲਾ ਹੋ ਜੂਗਾ ਫਿਰ ਪਤਾਲ ਬਣ ਜੂਗਾ ਫਿਰ ਪਤਾਲ ਨਾਲ ਬਣੂ ਆ ਪੂਰਬ ਪੱਛਮ ਵੀ ਬਣੂ ਉੱਤਰ ਦੱਖਣ ਵੀ ਬਣੂ ਜਦ ਗਗਨ ਕਹਿੰਦੇ ਕੋਈ ਉੱਤਰ ਦੱਖਣ ਨਹੀਂ ਹੈ ਕੁਝ ਵੀ ਨਹੀਂ ਹੈ ਫਿਰ ਜੀ ਕਿਉਂ ਤੁਸੀਂ ਗਗਨ ਹਾਈ ਲੈ ਕੇ ਇਹੀ ਗੱਲ ਬਸ ਇਹ ਗਗਨ ਪਤਾਲ ਆਕਾਸ਼ ਬਾਰੇ ਜੋ ਇੰਨੀ ਕੇ ਗੱਲ ਕਹੀ ਹੋਈ ਹੈ ਬੜੀ ਇੰਪੋਰਟੈਂਟ ਹੈ ਜੇ ਇਹਨੂੰ ਨਹੀਂ ਸਮਝਦੇ ਅਸੀਂ ਬਰੀਕੀ ਨਾਲ ਇਹਦੀ ਗੱਲ ਨੂੰ ਤਾਂ ਇੱਥੇ ਆ ਕੇ ਅੜ ਜਾਵਾਂਗੇ ਇਹਨਾਂ ਅਰਥਾਂ ਜਾ ਕੇ ਅੜ ਜਾਵਾਂਗੇ ਜੇ ਅਸੀਂ ਉਹ ਮਾੜਾ ਜਿਹਾ ਸਮਝ ਕੇ ਉਹਨੂੰ ਨਿਕਲ ਗਏ ਇੱਥੇ ਆ ਕੇ ਫਸ ਗਏ ਅਸੀਂ ਅਨੰਤ ਫਿਰ ਤੋਂ ਫਿਰ ਉੱਥੇ ਰੱਦ ਕੀਤੇ ਹੋਏ ਨੇ ਸੰਤਾਂ ਨੇ ਹਾਂ ਐਡਮਿਟ ਕਰ ਲਏ ਹੋਏ ਨੇ ਜੇ ਕੋਈ ਹੋਰ ਹੋ ਰਿਹਾ ਜੋ ਹੀ ਨਾਲ ਫਿਰ ਤੋਂ ਲੈ ਲਈਏ ਐਡਮਿਟ ਹੋ ਗਏ ਉਸ ਦਾ ਤਾਂ ਕੰਟਰਡਿਕਸ਼ਨ ਹੋ ਜੂਗੀ ਬਾਣੀ ਹਾਂ ਜਿਹੜੇ ਭਾਣੇ 'ਚ ਨਹੀਂ ਹੈਗੇ ਉਹ ਨਰਕ ਸੁਰਗ 'ਚ ਨੇ ਪਾਤਾਲ ਕੇ ਵਾਸੀ ਨਹੀਂ ਹੈ ਉਹ ਨਰਕ ਸੁਰਗ ਦੇ ਵਾਸੀ ਨੇ ਨਰਕ ਸੁਰਗ ਤੇ ਮੈਲੇ ਸਤਿਗੁਰ ਕੇ ਪ੍ਰਸਾਦ ਹਾਂ ਜਿਹੜੇ ਪਾਤਾਲ ਕੇ ਵਾਸੀ ਨਹੀਂ ਹਨ ਪਾਤਾਲ ਕੇ ਵਾਸੀ ਹੋਣ ਖਾਤਰ ਇਹਨਾਂ ਨੇ ਭੋਰੇ ਪੱਟੇ ਦੇ ਥੱਲੇ ਰਹਿਣ ਨੂੰ ਭੋਰੇ ਦਾ ਪੱਟੇ ਨੂੰ ਪਾਤਾਲ ਕੇ ਵਾਸੀ ਹੋਣ ਉਹ ਪਤਾਲ ਦਾ ਪਤਾ ਹੀ ਨਹੀਂ ਲੱਗਿਆ ਪਤਾਲ ਕੀ ਹੁੰਦਾ ਹੈ ਕਹਿੰਦੇ ਲੋਕ ਉੱਤੇ ਚੱਲਦੇ ਨੇ ਅਸੀਂ ਪਤਾਲ 'ਚ ਦਿੱਲੀ ਵਾਲੀ ਮੈਟਰੋ ਟ੍ਰੇਨ ਵਧੀਆ ਪਤਾਲ ਸੀ ਜਾਂਦੀ ਹੈ ਥੱਲੇ ਦੀ ਜਾਂਦੀ ਹੈ ਉੱਤੇ ਲੋਕ ਜਾਂਦੇ ਨੇ ਥੋੜੇ ਨੂੰ ਡੂੰਘੀ ਜਾਂਦੀ ਹੈ ਸਵਈਆਂ ਜੀ ਵੀ ਲਫ਼ਜ਼ ਆਇਆ ਸੀ ਨਵਜਾ ਤੋਂ ਉੱਥੇ ਉੱਥੇ ਹੀ ਕੀਤੇ ਸੀ ਹਾਂ ਭਗਤ ਪਤਾਲ ਬਸੰਤੋ ਆਇਆ ਸੀ ਸਵਈਆਂ ਦੇ ਵਿੱਚ ਹਾਂ ਸਭ ਤੋਂ ਪਤਾਲ ਬਸੰਤੋ ਇਹ ਬ੍ਰਿਕੀ ਨਾਲ ਸਮਝਣ ਵਾਲੀ ਗੱਲ ਸੀ ਕਹੀ ਕੋਈ ਸ਼ਬਦ ਮੋਟੀ ਜੀ ਗੱਲ ਕਹਿਤੀ ਪਰ ਤੁਸੀਂ ਬੜੇ ਆਰਾਮ ਨਾਲ ਇਹਦਾ ਵਿਸਾਰ ਆਪੇ ਕਰਦੇ ਸੀ ਕਬੀਰ ਦੇ ਕਰਤੀ ਸੀ ਆਕਾਸ਼ ਗਗਨ ਪਾਤਾਲ ਗਗਨ ਚੌਦਸ ਗਗਨ ਰਹਾਈ ਲੈ ਵਿਚਾਰਾਂ ਦਿਸ਼ਾਵਾਂ ਵਿੱਚ ਵੀ ਗਗਨ ਨੇ ਗਗਨ ਸਾਰੇ ਪਾਸੇ ਹੀ ਹੈ ਭਵ ਸਾਗਰ ਜਿਹੜਾ ਸੁਖ ਸਾਗਰ ਦੇ ਵਿੱਚ ਹੈ ਜਿਹੜਾ ਸੁਖ ਸਾਗਰ ਹੈ ਸਾਰੇ ਗਗਨ ਗਗਨ ਸੁਖ ਸਾਗਰ ਸਾਰੇ ਗਗਨ ਆਕਾਸ਼ ਹਰ ਪਤਾਲ ਚ ਭਵ ਸਾਗਰ ਚ ਹੁੰਦੇ ਨੇ ਆਕਾਸ਼ ਪਤਾਲ ਆ 10 ਦਿਸ਼ਾਵਾਂ ਸਾਗਰ ਤੇ ਨੇ ਉੱਥੇ ਉਤਪ ਸਾਗਰ ਚ ਇਕੱਲਾ ਹੀ ਗਗਨ ਉੱਥੇ ਕੋਈ ਦਿਸ਼ਾ ਨਹੀਂ ਕੋਈ ਆਕਾਸ਼ ਨਹੀਂ ਕੋਈ ਪਤਾਲ ਜਿੱਥੇ ਆਕਾਸ਼ ਪਤਾਲ ਹੈ ਉੱਥੇ ਚੀਜ਼ ਉੱਤੇ ਨੂੰ ਚੜਦੀ ਹੈ ਥੱਲੇ ਨੂੰ ਡਿੱਗਦੀ ਹੈ ਉੱਤੇ ਨੂੰ ਚੜਦੀ ਹੈ ਥੱਲੇ ਨੂੰ ਡਿੱਗਦੀ ਹੈ ਉੱਤੇ ਨੂੰ ਉੱਥੇ ਨਾ ਕੋਈ ਚੜਦਾ ਨਾ ਥੱਲੇ ਨੂੰ ਡਿੱਗਦਾ ਸੱਚ ਸੱਚ ਤਾਂ ਥੰਦਾ ਹੈ ਹੀ ਨਹੀਂ ਉੱਥੇ ਨਹੀਂ ਨਹੀਂ ਨਹੀਂ ਸਾਰੇ ਉੱਤੇ ਚੱਲੇ ਜਗ੍ਹਾ ਨਹੀਂ ਨਾ ਹੈ ਸਰ ਆਪੀ ਨੇ ਸਾਰੇ ਉੱਤੇ ਥੱਲੇ ਤਾਂ ਤਾਂ ਹੋ ਜੇ ਉਹ ਛੋਟਾ ਹੋ ਕੋਈ ਸਾਈਜ਼ ਘੱਟ ਹੋ ਉੱਤੇ ਥੱਲੇ ਵਾਲੇ ਇੱਥੇ ਨੇ ਉੱਤੇ ਥੱਲੇ ਡਿਗਣ ਵਾਲਿਆਂ ਵਾਸਤੇ ਅੱਡ ਕਰਤਾ ਤੇਰੀ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਦੇ ਵਾਸੀ ਕਈ ਕੋਟ ਨਰਕ ਸੁਰਗ ਦੇ ਵਾਸੀ ਪਾਤਾਲ ਦੇ ਵਾਸੀ ਦੇ ਜਿਹੜੇ ਜਿਹੜੇ ਪਾਣਾ ਮੰਨਦੇ ਨੇ ਸਬਰ ਸੰਤੋਖ ਨਾਲ ਜੋ ਹੁੰਦਾ ਠੀਕ ਹੈ ਉਹ ਪਾਤਾਲ ਦੇ ਵਾਸੀ ਹੈ ਬਸ ਉਹਨਾਂ ਵਾਸਤੇ ਨਰਕ ਸੁਰਗ ਦੀ ਕੋਈ ਚੀਜ਼ ਨਹੀਂ ਕਿਉਂ ਦੁੱਖ ਔਰ ਸੁਖ ਨੂੰ ਸੰਭ ਕਰਕੇ ਬੰਦੇ ਤੇ ਬਿਨਾ ਦੁੱਖ ਔਰ ਸੁਖ ਨੂੰ ਬਰਾਬਰ ਮੰਨੇ ਤੇ ਬਿਨਾ ਪਤਾਲ ਕੇ ਵਾਸੀ ਹੋਇਆ ਨਹੀਂ ਜਾ ਸਕਦਾ ਹਿਰਦੇ 'ਚ ਫਸੇ ਨਹੀਂ ਜਾ ਸਕਦਾ ਦੁੱਖ ਇੱਥੇ ਮਹਿਸੂਸ ਹੋਊ ਤਰਕੁਟੀ 'ਚ ਸੁਖ ਵੀ ਤਰਕੁਟੀ 'ਚ ਮਹਿਸੂਸ ਹੋਊ ਜੋ ਚੀਜ਼ ਮਹਿਸੂਸ ਹੋਊ ਤਰਕੁਟੀ 'ਚ ਹੋਊ ਹਿਰਦੇ 'ਚ ਮਹਿਸੂਸ ਸਿਰਫ ਨਾਮ ਹੁੰਦਾ ਹੋਰ ਕੁਝ ਹੁੰਦਾ ਹੀ ਨਹੀਂ ਹਿਰਦੇ 'ਚ ਨਾਮ ਮਹਿਸੂਸ ਹੁੰਦਾ ਦੁਨੀਆ ਦਾ ਜੋ ਵੀ ਮਹੱਲਾ ਪ੍ਰਭਾਵ ਹੈ ਸਾਡੇ ਗਰਮੀ ਹੋਵੇ ਸਰਦੀ ਹੋਵੇ ਖੱਟਾ ਹੋਵੇ ਮਿੱਠਾ ਹੋਵੇ ਜੋ ਵੀ ਬਾਹਰਲਾ ਗਿਆਨ ਹੈ ਮਾਇਆ ਦਾ ਉਹ ਬ੍ਰੇਨ ਤੋਂ ਹੀ ਥੱਲੇ ਹੋਵੇ ਬ੍ਰੇਨ ਤੋਂ ਹੀ ਥੱਲੇ ਨੂੰ ਜਾ ਸਕਦਾ ਵੈਸੇ ਨਹੀਂ ਜਾਂਦਾ ਇਸ ਕਰਕੇ ਬ੍ਰੇਨ ਦੀ ਲੋੜ ਹੈ ਐਕਸਟਰਾ ਗਿਆਨ ਵਾਸਤੇ ਜੋ ਕਬੀਰ ਗਿਆਨ ਦੀ ਫਲਤੂ ਗਿਆਨ ਜੇ ਅਸੀਂ ਲੈਣਾ ਜਿਹੜਾ ਜਿਹਾ ਵੀ ਲੈਣਾ ਉਹ ਬ੍ਰੇਨ ਦੇ ਥਰੂ ਹੀ ਥੱਲੇ ਐਂਟਰ ਹੋਊਗਾ ਵੈਸੇ ਨਹੀਂ ਹੋ ਸਕਦਾ ਐਕਸਟਰਾ ਆ ਜਾਂਦੇ ਹੋਣ ਵਾਸੀ ਨਵਾਸੀ ਨਿਵਾਸੀ ਜੀ ਵੀ ਵਰਗੇ ਹੀ ਨੇ ਹੈ ਪਤਾਲ ਕੇ ਵਾਸੀ ਜਿਵੇਂ ਵਰਗੇ ਔਰ ਨਿਵਾਸੀ ਜੀ ਵੀ ਵਰਗੇ ਜਿਵੇਂ ਆਪਾਂ ਕਹਿੰਦੇ ਨਿਵਾਸੀ ਨੰਨਾ ਨਿਵਾਸੀ ਕਹਿੰਦੇ ਨੇ ਆਪਾਂ ਹਾਂ ਨਿਵਾਸੀ ਯਾਰ ਵਾਸੀ ਦੇ ਵਿੱਚ ਥੋੜਾ ਜਿਹਾ ਫਰਕ ਹੈ ਵਾਸੀ ਆ ਜਿਹੜਾ ਉਹਨੂੰ ਹਿਲਣਾ ਵੀ ਪੈ ਸਕਦਾ ਜਿਹੜਾ ਨਿਵਾਸੀ ਹੈ ਕੋਈ ਉਹਦਾ ਨਿਵਾਸ ਵੈਸੇ ਨੈਗੇਟਿਵ ਦੇ ਵਿੱਚ ਆ ਜਾਂਦਾ ਹੁੰਦਾ ਵਾਸ ਜਿਹੜਾ ਹੈ ਥੋੜਾ ਜਿਹਾ ਪੋਜ਼ਿਟਿਵ ਆ ਜਾਂਦਾ ਆਸ ਪੋਜੀਟਿਵ ਹੈ ਨਿਵਾਸੀ ਹੈ ਉਹ ਵਸੇ ਹੋਏ ਨੇ ਵਸੇ ਹੋਏ ਨੇ ਉਹ ਵਸਿਆ ਆਇਆ ਵੀ ਵਸਿਆ ਹੋਇਆ ਹੈ ਜੀ ਆਇਆ ਚ ਨਿਵਾਸੀ ਹੋਈ ਤੇ ਫਿਕਰੀ ਦੀ ਜਿਹੜੀ ਬਸੋਂ ਤੇ ਫਿਕਰੀ ਨਾਲ ਜਿਹੜਾ ਵਸਿਆ ਹੋਇਆ ਉਹ ਵਾਸ ਹੈ ਜਿਹੜਾ ਫਿਕਰ 'ਚ ਵਸਿਆ ਹੋਇਆ ਉਹ ਵਾਸ ਹੈ ਤੇ ਕਿਹਾ ਜ਼ਰੂਰ ਬਟਿਆ ਬਟ ਮਨ ਕਰਕੇ ਟਿਕਿਆ ਨਹੀਂ ਹੋਇਆ ਸਰੀਰ ਕਰਕੇ ਟਿਕਿਆ ਹੋਇਆ ਜਿਸ ਤਰ੍ਹਾਂ ਵੀ ਆ ਟਿਕਿਆ ਵੀ ਹੋਇਆ ਉਹ ਨਿਵਾਸੀ ਹੈ ਜਿਹੜਾ ਵਾਸੀ ਤੇ ਟਿਕਿਆ ਹੋਇਆ ਡਿਸਟਰਬ ਰਹੇ ਚਿੰਤਾ ਵੀ ਹੈ ਬੈਠਾ ਵੀ ਦਫ਼ਤਰ 'ਚ ਏਸੀ ਵੀ ਲੱਗਿਆ ਹੋਇਆ ਸਾਰੀਆਂ ਜ਼ਰੂਰਤਾਂ ਨੇ ਪਰ ਚਿੰਤਾ ਉਹਦੇ ਵਾਸੀ ਨਰਕ ਸੁਰਗ ਵਿੱਚ ਨਿਵਾਸ ਹੁੰਦਾ ਨਰਕ ਸੁਰਗ ਵਿੱਚ ਚਿੰਤਾ ਹੁੰਦੀ ਹੈ ਹਾਂਜੀ ਕਈ ਕੋਟ ਜਨਮੇ ਜੀਵੇ ਮਰੇ ਕਈ ਕੋਟ ਬਹੁ ਜੋਨੀ ਫਿਰੇ ਕਈ ਕੋਟ ਜਨਮੇ ਕਈ ਕੋਟ ਕਰੋੜਾਂ ਜਨਮ ਲੈਂਦੇ ਨੇ ਕਿਉਂਕਿ ਨਰਕ ਸੁਰਗ ਜਿਹੜੇ ਨਿਵਾਸੀ ਨੇ ਜਨਮ ਉਹੀ ਲੈਂਦੇ ਪਤਾਲ ਦੇ ਵਾਸੀਆਂ ਦੀ ਨਾਲ ਹੀ ਗੱਲ ਨਰਕ ਸੁਰਗ ਨਿਵਾਸੀਆਂ ਦੀ ਗੱਲ ਚੱਲੀ ਹੈ ਤਾਂ ਜਨਮ ਹੈ ਜੀਵੇ ਮਰੇ ਕਈ ਕੋਟ ਜਨਮੇ ਜੀਵੇ ਮਰੇ ਕਈ ਕੋਟ ਬਹੁ ਜੋਨੀ ਫਿਰੇ ਕਈ ਕੋਟ ਜਨਮੇ ਜੀਵੇ ਮਰੇ ਕਈ ਕਰੋੜਾਂ ਨੇ ਜਨਮ ਲੈਂਦੇ ਨੇ ਜੀਵਨ ਭੋਗਦੇ ਨੇ ਮਰ ਜਾਂਦੇ ਨੇ ਜਨਮ ਲੈ ਕੇ ਜਿਉਂਦੇ ਰਹਿੰਦੇ ਨੇ ਕੁਝ ਫਿਰ ਮਰ ਜਾਂਦੇ ਜਨਮ ਜੀਵਨ ਹਾਂ ਕਈ ਕੋਟ ਬਹੁਤ ਜੁਨੀ ਫਿਰੇ ਕਈ ਕਰੋੜ ਨੇ ਆਏ ਇਦਾਂ ਜੁਨੀਆਂ ਚ ਫਿਰੇ ਜਾਂਦੇ ਨੇ ਇਦਾਂ ਜੁਨੀਆਂ ਚ ਫਿਰਨ ਵਾਲੇ ਕਈ ਕਰੋੜ ਨੇ ਕਈ ਕੋਟ ਬੈਠਦੇ ਹੀ ਖਾਏ ਕਈ ਕੋਟ ਘਾਲੇ ਥੱਕ ਪਾਏ ਕਈ ਕੋਲ ਬੈਠਦੀ ਖਾਏ ਹੁਣ ਬੈਠਦੀ ਖਾਂ ਕਾਲੇ ਤੱਕ ਪਾਏ ਇਹ ਦੋ ਗਰੀਆਂ ਪਤਾਲ ਕੇ ਵਾਸੀ ਬੈਠਦੀ ਖਾਂ ਜੋ ਦੇਵੇਂ ਸੋ ਖਾਈ ਖਾਉ ਉਹ ਬੈਠਦੀ ਖਾਂ ਉਹ ਕਹਿੰਦਾ ਉਹਨੂੰ ਫਿਕਰਾ ਸਾਨੂੰ ਫਿਕਰ ਨਹੀਂ ਇਹ ਬੈਠਦੀ ਖਾਂ ਬੈਠਦੇ ਖਾਂ ਦਾ ਉਹ ਆ ਜਿਹੜਾ ਕਹਿੰਦਾ ਵੀ ਤੈਂ ਦੇਣਾ ਹੂੰ ਉਹ ਨਹੀਂ ਖਾਂਦਾ ਉਹ ਕੰਮ ਵੀ ਚਾਹੇ ਸਾਤੇ ਕਰਾ ਲਵੇ ਕੋਈ ਗੱਲ ਨਹੀਂ ਜਿਹਨੇ ਖਾਣ ਨੂੰ ਦੇਣਾ ਕੰਮ ਤਾਂ ਕਰਾਉਣਾ ਹੀ ਹੈ ਜੇ ਕੋਈ ਫੁਰਨਾ ਦਿੰਦਾ ਕੰਮ ਕਰਦਾ ਉਹ ਤਾਂ ਫਿਰ ਕਰਨਾ ਪਊਗਾ ਹਰਾਮ ਦਾ ਥੋੜੀ ਗੱਲ ਸਰੀਰ ਕਰਕੇ ਖਾਣਾ ਸੀ ਪਹਿਨਣਾ ਸਰੀਰ ਕਰਕੇ ਕੰਮ ਕਰਨਾ ਸਰੀਰ ਕਰਕੇ ਉਦਮ ਕਰਨਾ ਜੋ ਕਰਨਾ ਹੈ ਸਰੀਰ ਵਾਸਤੇ ਕਰਨਾ ਕਈ ਕੋਟ ਲੈ ਥੱਕ ਪਾਏ ਜਿਹੜੇ ਕਾਲਣਾ ਕਾਲਣ ਲੱਗ ਜਾਂਦੇ ਨੇ ਥੱਕ ਜਾਂਦੇ ਨੇ ਥੱਕ ਪਾਏ ਹਾਂ ਥੱਕਦੇ ਉਹ ਨੇੜੇ ਕਾਲਣਾ ਕਾਲਦੇ ਕਾਲਣਾ ਕਾਲਣ ਵਾਲੇ ਜਿਹੜੇ ਸ਼ਬਦ ਵਿਚਾਰ ਦੀ ਕਾਲਾਂ ਵੀ ਕਾਲ ਨੇ ਉਹ ਵੀ ਆਖਰ ਹੱਥ ਖੜੇ ਕਰ ਦਿੰਦੇ ਬੇਅੰਤ ਬੇਅੰਤ ਕਹਿ ਕੇ ਦੇਤ ਨੇਤ ਮੁਖ ਚਾਰ ਬਤਾਵਾ ਉਹ ਵੀ ਕਿੱਥੇ ਤੱਕ ਸੰਤੋਖ ਦਾ ਘਾਲਣਾ ਘਾਲ ਕੇ ਥੱਕ ਜਾਂਦੇ ਨੇ ਕਹਿੰਦੇ ਹੁਣ ਤੂੰ ਆਪ ਹੀ ਬਸ ਕਰ ਜਾਣਾ ਕੋਈ ਨਹੀਂ ਕਰ ਸਕਦੇ ਉਹ ਤੋਂ ਕਹਾਂ ਜਾ ਨਹੀਂ ਸਕਦੇ ਜਿੱਦੀ ਘਾਲਣਾ ਘਾਲਣੀ ਨਹੀਂ ਥੱਕ ਗਏ ਕਾਟੀ ਚੜਤ ਬੈਲ ਇੱਕ ਥਕਾ ਇੱਥੇ ਥੱਕਿਆ ਕਾਟੀ ਚੜਤ ਬੈਲ ਇੱਕ ਥਕਾ ਮਨ ਥੱਕ ਗਿਆ ਕਹਾਂ ਦਾ ਮਨੇ ਕਰਦਾ ਸੀ ਉਹ ਕਾਲ ਕਰਨ ਵਾਲਾ ਖਿਆਲ ਥੱਕ ਗਿਆ ਜਿਹੜਾ ਕਾਲ ਕਰਾਉਂਦਾ ਸੀ ਉਹ ਥੱਕ ਗਿਆ ਜਿਹੜਾ ਭਜਾਉਂਦਾ ਸੀ ਮਾਇਆ ਪਿੱਛੇ ਗਿਆਨ ਪਿੱਛੇ ਭਜਾਉਂਦਾ ਉਹ ਥੱਕ ਗਿਆ ਵੀ ਜਿਹਨੂੰ ਐ ਕਾਨੂੰ ਕਿਤਾਬਾਂ ਪੜ੍ਹ ਕੇ ਕਰਦਾ ਜਿਹਨੇ ਦਿੱਤਾ ਸਿੱਧਾ ਹੀ ਲੈ ਲੈ ਕਿਤਾਬ ਲਿਖਣ ਵਾਲੂ ਨੂੰ ਤਾਂ ਉਹਨੇ ਹੀ ਦਿੱਤਾ ਉਹਨੇ ਕਿਹੜਾ ਕਿਤਾਬ ਤੋਂ ਪੜ੍ਹੀ ਸੀ ਕਿਤਾਬ ਕਿਹੜਾ ਪੜ੍ਹੀ ਸੀ ਅਕਬਰ ਦੇ ਲੈਣ ਗਿਆ ਉਹ ਜੱਟ ਅਕਬਰ ਨੇ ਕਿਹਾ ਵੀ ਮੇਰੇ ਕੋਲ ਆ ਜੀ ਭਾਈ ਸੁਆ ਚਿੱਠੀ ਦਿਖਾ ਕੇ ਉੱਥੋਂ ਲੈ ਆਈ ਕੁਛ ਇਹਨਾਂ ਗਰੀਬ ਹੈ ਤੂੰ ਚਲਿਆ ਗਿਆ ਲੈਣ ਉਹ ਨਮਾਜ਼ ਪੜਦਾ ਰਾਤ ਨੂੰ ਬੜਾ ਉਹਨੇ ਆਪਣੇ ਕਮਰੇ 'ਚ ਉਹ ਰੱਖਿਆ ਬੜੀ ਇੱਜ਼ਤ ਕੀਤੀ ਉਹ ਨਮਾਜ਼ ਆ ਪੜਦਾ ਹੈ ਹੱਥ ਕਰਦਾ ਉਹ ਕਹਿੰਦਾ ਵੀ ਅਕਬਰ ਨੂੰ ਕਹਿੰਦਾ ਵੀ ਬਾਦਸ਼ਾਹ ਸੁਣਾ ਤੂੰ ਐ ਕੀ ਕਰਦਾ ਸੀ ਕਹਿੰਦਾ ਖੁਦਾ ਤੋਂ ਮੈਂ ਰੋਜੀ ਮੰਗਦਾ ਸੀ ਅੱਛਾ ਤੁਹਾਨੂੰ ਖੁਦਾ ਤੋਂ ਰੋਜੀ ਮੰਗਣੀ ਪੈਂਦੀ ਕਹਿੰਦਾ ਉਹ ਤਾਂ ਸਾਰੇ ਮੰਗਦੇ ਆਪਾਂ ਚੁੱਪ ਕਰ ਗਿਆ ਦੂਏ ਦਿਨ ਜਾ ਜਾਣ ਲੱਗਿਆ ਬਾਦਸ਼ਾਹ ਨੂੰ ਕਹਿਣ ਲੱਗਾ ਵੀ ਮੰਗੀ ਮੰਗਣਾ ਕਹਿੰਦਾ ਉਹ ਤੇ ਮੰਗੂ ਜੀ ਤਾਂ ਤੂੰ ਮੰਗਦਾ ਮੈਨੂੰ ਇਹ ਤੋਂ ਵੀ ਜ਼ਿਆਦਾ ਚਾਹੀਦਾ ਜਿਹਨਾਂ ਤੇਰੇ ਕੋਲ ਤੇ ਤੋਂ ਜੇ ਮੈਂ ਮੰਗਲਾ ਸਾਰਾ ਦੇ ਦੋ ਜੀ ਇਸ ਕਰਕੇ ਮੈਂ ਤੇ ਤੋਂ ਮੰਗਣਾ ਹੀ ਨਹੀਂ ਇਹ ਕਹਾਣੀਆਂ ਉਦਾਂ ਹੀ ਨਿਭਣਾਈਆਂ ਹੋਈਆਂ ਕੋਈ ਜ਼ਰੂਰੀ ਨਹੀਂ ਕਹਾਣੀ ਸੱਚੀ ਹੈ ਪਰ ਇਹਦੇ ਵਿੱਚ ਕੀ ਦਿੱਤਾ ਹੋਇਆ ਹੈ ਕਹਿਣ ਦਾ ਮਤਲਬ ਕੀ ਸੀ ਉਸ ਆਦਮੀ ਦਾ ਉਹ ਫਿਰ ਉਹਦੇ ਮੰਗਦੇ ਨੇ ਜਿਹੜੇ ਉਹਦੇ ਮੰਗਦੇ ਨੇ ਥੱਕ ਕੇ ਆਪਣੀ ਮਿਹਨਤ ਨਾਲ ਗਿਆਨ ਕਮਾ ਕੇ ਥੱਕ ਕੇ ਖੜ ਜਾਂਦੇ ਨੇ ਫਿਰ ਉਹਦੇ ਸਿੱਧਾ ਹੀ ਮੰਗਦੇ ਸਿੱਧਾ ਹੀ ਦੇ ਦੇ ਕਾਲੇ ਥੱਕ ਪਾਏ ਕਾਲਣਾ ਕਾਲਣੀ ਵੀ ਹੰਕਾਰ ਹੈ ਕਾਲਣਾ ਕਾਲਣੀ ਵੀ ਜਤਨ ਆਪਣੇ ਜਤਨ ਨਾਲ ਘਾਟੀ ਚੜਦਾ ਚੜਦਾ ਬਲ ਥੱਕ ਗਿਆ ਆਪਣੀ ਤਾਕਤ ਨਾਲ ਚੜਦਾ ਚੜਦਾ ਆਪਣੇ ਬੁੱਧ ਬਲ ਨਾਲ ਚੜਦਾ ਚੜਦਾ ਜਦ ਥੱਕ ਗਿਆ ਫਿਰ ਹੱਥ ਖੜੇ ਜੀ ਉਹ ਮਨੇ ਕਹਿਦਾ ਸੀ ਨਾ ਉਹ ਦੂਆ ਦਾ ਪਹਿਲਾਂ ਹੀ ਬੈਠਾ ਭੱਜਣ ਵਾਲਾ ਤਾਂ ਮਨੇ ਉਹ ਦੂਆ ਦਾ ਪਹਿਲਾਂ ਹੀ ਬੈਠਾ ਜਿਹੜਾ ਨਿਰਗੁਣ ਬੈਲ ਸੀ ਉਹ ਨਿਰਗੁਣ ਬੈਲ ਮਾਰੂ ਤਾਂ ਪਹਿਲਾਂ ਬੈਠਾ ਹਾਂ ਕਈ ਕੋਟ ਕੀਏ ਤਨਵੰਤ ਕਈ ਕੋਟ ਮਾਇਆ ਮੇ ਜਿੰਤ ਕਈ ਕੋਟ ਕੀਏ ਤਨਵੰਤ ਕਈ ਕਰੋੜਾਂ ਬੜੇ ਧਨਵੰਤ ਕੀਤੇ ਨੇ ਤਨਵਾਨ ਅਬਾਲਾ ਤੱਕ ਵੀ ਚਲੋ ਹੋ ਸਕਦਾ ਦੋਏ ਲੱਗ ਜਾਣਗੇ ਅੰਦਲਾ ਨਾਮ ਤਾਂ ਗਿਆਨਵਾਨ ਵੀ ਹੋ ਸਕਦਾ ਕਈ ਕੋਟ ਕੀ ਹੈ ਤਨਵੰਤ ਕਈ ਕਰੋੜ ਨੇ ਜਿਹੜੇ ਬਹੁਤ ਗਿਆਨਵਾਨ ਵੀ ਨੇ ਆ ਦੁਨਿਆਵੀ ਘਰ ਵਾਲੇ ਨੇ ਉਹਨਾਂ ਦੀ ਕੋਈ ਗਿਣਤੀ ਘੱਟ ਨਹੀਂ ਹੈ ਦੁਨੀਆ ਦੇ ਵਿੱਚ ਕਰੋੜਾਂ ਆਦਮੀ ਨੇ ਕਈ ਕਰੋੜਾਂ ਨੇ ਭਾਵੇਂ ਕਰੋੜਾਂ ਜੋ ਇੱਕ ਇੱਕ ਆ ਫਿਰ ਵੀ ਕਈ ਕਰੋੜਾਂ ਨੇ ਕੀ ਪਤਾ ਧਰਤੀਆਂ ਕਿਦੀਆਂ ਨੇ ਹਾਂਜੀ ਕਈ ਕੋਟ ਮਾਇਆ ਵਿੱਚ ਜਿੰਤ ਕਈ ਕੋਟ ਮਾਇਆ ਵਿੱਚ ਮਾਇਆ ਬਥੇਰੀ ਆ ਮਾਇਆ ਮਹਿ ਮਾਇਆ ਮੈਂ ਚਿੰਤ ਤਨਵੰਤ ਵੀ ਨੇ ਮਾਇਆ ਜਿੰਤ ਚਿੰਤ ਵੀ ਨੇ ਤਨ ਮੰਤ ਮੀਨ ਹੈ ਔਰ ਹੁੰਦੀ ਮਾਇਆ ਹੁੰਦੀ ਹੋਈ ਗਿਆਨ ਹੁੰਦਾ ਹੋਇਆ ਜਿਹੜਾ ਚਿੰਤਿਤ ਹੈ ਉਹ ਗਿਆਨ ਗਲਤ ਗਿਆਨ ਹੈ ਜਿਹੜੇ ਗਿਆਨ ਦੇ ਵਿੱਚ ਚਿੰਤਾ ਹੈ ਉਹ ਕੋ ਗਿਆਨ ਉਹ ਸੁ ਗਿਆਨ ਨਹੀਂ ਹੈ ਜਿਹੜੇ ਗਿਆਨ ਦੇ ਵਿੱਚ ਚਿੰਤਾ ਨਹੀਂ ਗਈ ਜਿੰਨਾ ਗਿਆਨ ਜ਼ਿਆਦਾ ਉਹਦੀ ਚਿੰਤਾ ਵੀ ਜ਼ਿਆਦਾ ਜਿਹੜਾ ਚਿੰਤਾ ਦੂਆ ਪਾਸਾ ਚਿੰਤਾ ਜਿਹੜਾ ਗਿਆਨ ਦਾ ਦੂਆ ਪਾਸਾ ਇੱਕ ਪਾਸੇ ਜਾਸਾ ਦੂਆ ਪਾਸੇ ਚਿੰਤਾ ਗਿਆਨ ਦਾ ਇੱਕ ਪਾਸਾ ਜਾਸਾਲਾ ਵਾਲਾ ਹੁੰਦਾ ਹੈ ਦੂਆ ਪਾਸਾ ਜਿੰਦਾ ਹੈ ਦੋ ਪਹਿਲੂ ਨੇ ਸੰਸਾਰੀ ਗਿਆਨ ਦੇ ਸਿੱਕੇ ਦੇ ਦੋ ਪਹਿਲੂ ਨੇ ਇੱਕ ਪਾਸਾ ਜੇ ਜਾਸਾ ਦੂਆ ਪਾਸੇ ਚਿੰਤਾ ਵੀ ਹੈ ਉਹਦੇ ਸ਼ਰੀਕ ਨੇ ਹੋਰ ਗਿਆਨ ਵਾਲੇ ਪਰ ਜਿਹੜੇ ਗਿਆਨ ਦੇ ਵਿੱਚ ਚਿੰਤਾ ਨਾ ਹੋਵੇ ਕਿਸੇ ਪਾਸੇ ਤੋਂ ਵੀ ਉਹ ਗਿਆਨ ਜਿਹੜਾ ਹੈਗਾ ਉਹ ਗਿਆਨ ਸਿਰਫ ਆਤਮ ਗਿਆਨ ਹੀ ਹੋਰ ਨਹੀਂ ਉਹ ਬ੍ਰਹਮ ਗਿਆਨ ਕਈ ਕੋਟ ਮਾਇਆ ਮੈਂ ਚਿੰਤ ਹਾਂ ਜੈ ਜੈ ਭਾਣਾ ਤੈ ਤੈ ਰੱਖੇ ਨਾਨਕ ਨਾਨਕ ਸਭ ਕੁਝ ਪ੍ਰਭ ਕੇ ਹੱਥੇ ਜਾ ਜਾ ਪਾਣਾ ਤਾਂ ਤਾਂ ਰੱਖ ਕੇ ਜਿਵੇਂ ਜਿਵੇਂ ਕਿਸੇ ਦਾ ਆਪਣਾ ਪਾਣਾ ਹੈ ਪਰਮੇਸ਼ਰ ਦਾ ਪਾਣਾ ਨਹੀਂ ਹੈ ਜਿਹਦਾ ਜਿਹੜਾ ਜਿਹਾ ਪਾਣਾ ਜੋ ਜਿਹਨੂੰ ਚਾਹੁੰਦਾ ਕੋਈ ਗਿਆਨ ਸੰਸਾਰੀ ਲੈਣਾ ਚਾਹੁੰਦਾ ਉਹ ਮਾਇਆ ਵਿੱਚ ਚਿੰਤ ਰਹੂਗਾ ਜਿਹੜਾ ਸੰਸਾਰੀ ਗਿਆਨ ਨਹੀਂ ਲੈਣਾ ਚਾਹੁੰਦਾ ਵਿਰਾਕਾਰੀ ਗਿਆਨ ਨਹੀਂ ਲੈਣਾ ਚਾਹੁੰਦਾ ਆਤਮ ਗਿਆਨ ਵੱਲ ਨੂੰ ਨਹੀਂ ਜਾਣਾ ਚਾਹੁੰਦਾ ਉਹ ਮਾਇਆ ਵਿੱਚ ਉਦਾਸੀ ਨਹੀਂ ਹੋ ਸਕਦਾ ਮਾਇਆ ਵਿੱਚ ਚਿੰਤਤ ਰਹੂਗਾ ਪਾਣਾ ਆਪਣਾ ਮਰਜ਼ੀ ਆਪਣੀ ਆਪਣੀ ਹਾਂ ਜੈ ਜੀ ਉਹਦੀ ਇੱਛਾ ਹੈ ਜੈ ਜੀ ਉਹਦੀ ਇੱਛਾ ਉਹ ਹੈ ਉਹ ਹੈ ਜਾਇ ਉਹ ਮਿਲ ਜਾਣਾ ਜੋ ਮੰਗਾ ਠਾਕੁਰ ਆਪਣੇ ਤੇ ਉਹਦੇ ਭਾਣੇ ਵਿੱਚ ਸਾਡਾ ਜਿਹੜਾ ਆਪਣਾ ਭਾਣਾ ਉਹਦੇ ਵਿੱਚ ਦੁੱਖ ਦੇ ਸੁਖ ਹੁੰਦਾ ਹੀ ਨਹੀਂ ਪਰਮੇਸ਼ਰ ਦੇ ਭਾਣੇ ਵਿੱਚ ਸੁਖ ਹੈ ਉਹਦੇ ਵਿੱਚ ਸੁਖ ਹੈ ਜੇ ਉਹਨਾਂ ਸਾਨੂੰ ਗਿਆਨ ਦੇ ਵੀ ਦਿੱਤਾ ਸੰਸਾਰੀ ਵੀ ਅਸੀਂ ਸਾਨੂੰ ਉਹ ਜੋ ਦੁੱਖ ਕਿਉਂ ਮਿਲਦਾ ਉਹ ਸਾਡਾ ਭਾਣਾ ਦੁੱਖ ਪੈਦਾ ਕਰਦਾ ਉੱਥੇ ਤੇ ਸਾਡੀ ਇੱਛਾ ਨਾਲ ਉਹ ਦੁੱਖ ਉੱਥੇ ਵੀ ਸਾਡੀ ਇੱਛਾ ਜੋ ਵੋਟ ਕਿਉਂ ਕਿਉਂਕਿ ਗਿਆਨ ਨਾ ਹੋਵੇ ਫਿਰ ਦੁੱਖ ਨਹੀਂ ਹੁੰਦਾ ਉੱਥੇ ਹੈਗੇ ਨੇ ਐਸੇ ਬੰਦੇ ਕਲਾਮ ਵੀ ਕੋਨਾ ਦੇ ਵਿੱਚ ਹੀ ਹੈ ਗੁਰਬੋਲ ਸਿੰਘ ਵੀ ਉਹਨਾਂ ਦੇ ਵਿੱਚ ਸੀ ਗਿਆਨ ਵਧੇਰਾ ਸੰਤੋਖੀ ਨੇ ਆਦਮੀ ਹੁੰਦੇ ਨੇ ਬਹੁਤੀ ਚਲਾਕ ਨਹੀਂ ਹੁੰਦੇ ਚਲਾਕੀ ਨਹੀਂ ਹੁੰਦੀ ਉਹਨਾਂ ਦੀ ਬੁੱਧੀ ਇਹ ਜਿਹੀ ਨਹੀਂ ਹੁੰਦੀ ਗਿਆਨ ਭਾਵੇਂ ਬਹੁਤ ਗਿਆਨ ਭਾਵੇਂ ਵਧੇਰਾ ਉਹਨਾਂ ਜ਼ਿਆਦਾ ਚਿੰਤਾ ਨਹੀਂ ਹੁੰਦੀ ਇਹ ਜਿਹੇ ਵੀ ਹੁੰਦੇ ਨੇ ਜਿੰਨਾ ਜ਼ਿਆਦਾ ਛਾਤਰ ਆਦਮੀ ਆਪਣੇ ਆਪ ਨੂੰ ਸਮਝਦਾ ਉਹਨਾਂ ਹੀ ਆਇਆ ਮੈਂ ਜੰਤ ਹੁੰਦਾ ਜਿੰਨਾ ਜ਼ਿਆਦਾ ਸਿਆਣਾ ਬਣਦਾ ਜ਼ਿਆਦਾ ਸਿਆਣ ਜ਼ਾਹਰ ਕਰਦਾ ਆਪਣੀ ਉਹਨਾਂ ਮਾਇਆ ਮੈਂ ਜੰਤ ਬੁੱਧੀ ਉਹਦੀ ਘਟ ਹੁੰਦੀ ਹੈ ਹਾਂਜੀ ਜੈ ਜੈ ਭਾਣਾ ਤੈ ਤੈ ਰੱਖੇ ਨਾਨਕ ਸਭ ਕੁਝ ਪ੍ਰਭ ਕੇ ਹੱਥ ਜੈ ਜੈ ਭਾਣਾ ਜਿਵੇਂ ਕਿਸੇ ਦਾ ਇੱਛਾ ਹੈ ਉਹ ਰੱਖਦਾ ਜੇ ਕਿਸੇ ਦਾ ਚਿੰਤਾ ਜ ਰਹਿਣ ਵਾਲੀ ਇੱਛਾ ਹੈ ਕਿਸੇ ਨੂੰ ਕੀ ਲੱਗੇ ਕਾਇਦਾ ਰੱਖੇ ਜਿਵੇਂ ਜਿਹੜੇ ਜੀਵ ਦਾ ਪਾਣਾ ਜਿਹੜੀ ਹਾਲਤ ਵਿੱਚ ਰਹਿਣਾ ਵਾਲਾ ਉੱਥੇ ਹੀ ਪਰਮੇਸ਼ਰ ਰੱਖਦਾ ਉਹਨੂੰ ਆਪ ਦਾ ਖਲੀ ਦਾ ਕੱਢਦਾ ਪਾਇ ਨਹੀਂ ਕਹਿੰਦਾ ਇੱਥੋਂ ਇੱਥੇ ਆ ਜਾ ਤੂੰ ਇੱਥੋਂ ਇੱਥੇ ਆ ਜਾ ਬਦਲੀ ਨਹੀਂ ਕਰਦਾ ਉਹ ਜਿਵੇਂ ਅਸੀਂ ਅਫਸਰਾਂ ਦੀ ਬਦਲੀ ਕਰਦੇ ਹਾਂ ਨਾ ਇੱਥੇ ਉਹ ਨਹੀਂ ਕਦੇ ਬਦਲੀ ਕਰਦੇ ਬਸ ਜਿੱਥੇ ਉਹਦੀ ਜਿਹੜੇ ਏਰੀਆ 'ਚ ਰਹਿਣਾ ਚਾਹੁੰਦਾ ਰਹਿੰਦਾ ਉਹ ਆਪੇ ਚਾਹੁੰਦਾ ਮੈਂ ਇੱਥੇ ਰਹਿਣਾ ਰਹਿਣਾ ਜਾ ਜਾ ਪਾਣਾ ਤੈਸਾ ਰੱਖੇ ਨਾਨਕ ਸਭ ਕੁਝ ਰੱਖੇ ਹਰਮ ਤੇ ਆ ਜਿਹੜਾ ਸਾਡਾ ਆਪਣਾ ਜੀਵ ਹੈ ਨਾ ਜਿਹੜਾ ਬੂੜ ਹੈ ਉਹਦੇ ਹੱਥ ਹੈ ਸਭ ਕੁਝ ਉਹਦੀ ਇੱਛਾ ਮੁਤਾਬਕ ਹੋ ਰਿਹਾ ਜੋ ਹੋ ਰਿਹਾ ਪਰਮੇਸ਼ਰ ਦਾ ਹੱਥ ਨਹੀਂ ਪ੍ਰਭ ਕੇ ਹੱਥ ਹੈ ਪ੍ਰਭੂ ਨੇ ਪ੍ਰਭੂ ਬਣੀ ਜਾ ਪਰਮੇਸ਼ਰ ਬਣੀ ਗਿਆ ਪ੍ਰਭ ਕੇ ਹੱਥ ਹੈ ਬੁੱਧੀ ਬੋਲ ਰਹੀ ਹੈ ਬੁੱਧੀ ਦਾ ਖਸਮੇ ਪ੍ਰਭ ਹੈ ਬੁੱਧੀ ਦਾ ਜਿਹੜਾ ਪਤੀ ਹੈ ਮਨ ਨਹੀਂ ਹੈ ਹੁਣ ਇੱਕ ਮਨ ਹੈ ਜਿਹੜਾ ਇੱਕ ਮਨ ਉਹ ਪ੍ਰਭ ਹੈ ਇੱਕ ਮਨ ਹੈ ਜਿਹੜਾ ਜਿਹੜਾ ਹੰਸ ਹੈ ਉਹ ਪ੍ਰਭ ਹੈ ਅੱਗੇ ਹੰਸ ਕਹਿੰਦਾ ਇਹ ਹੰਸ ਦੇ ਹੱਥ ਹੈ ਮੁੜ ਕੇ ਹੰਸ ਕੱਲਾ ਗਿਆ ਬਗਲਾ ਵਿੱਚ ਸਮਾਇਆ ਹੋਇਆ ਬਗਲੇ ਦਾ ਕੋਈ ਰੋਲ ਨਹੀਂ ਹੋਇਆ ਜਨਮ ਦੇ ਵਿੱਚ ਹੰਸ ਦਾ ਰੋਲ ਹੈ ਜਨਮ ਕਿੱਥੇ ਲੈਣਾ ਕੀ ਫੈਸਲਾ ਕਰਨਾ ਬਗਲੇ ਦੇ ਬਗਲੇ ਦੇ ਵਿੱਚ ਹੀ ਉਹਦਾ ਮਨ ਮਨ ਹੋਰ ਕਿੱਥੇ ਹੈ ਮਨ ਕਿਹੜਾ ਬਗਲੇ ਦੇ ਕਿਤੇ ਵੇਚ ਜਾਂਦਾ ਪਹਿਲਾਂ ਧਿਆਨ ਮਨ ਧਿਆਨ ਸੀ ਪਹਿਲਾਂ ਸ਼ਰੀਰ ਸੀ ਉਸੇ ਵਿੱਚ ਹਟਾ ਕੇ ਸਿਰ ਛੱਡਿਆ ਦਾ ਆਪਣੇ ਉੱਤੇ ਕਰ ਲਿਆ ਫਿਰ ਜਿੱਥੇ ਮਰਜੀ ਉਹ ਧਿਆਨ ਆਣੇ ਲੱਗ ਰਿਹਾ ਉਹਦਾ ਮਨ ਹੀ ਕਰ ਰਿਹਾ ਫੈਸਲਾ ਬਗਲੇ ਉਹਦਾ ਹੱਸਦਾ ਵੀ ਅਗਲਾ ਫੈਸਲਾ ਵੀ ਤਾਂ ਉਹਦਾ ਮਨ ਕਰ ਰਿਹਾ ਜੋ ਮਨ ਦੇ ਵਿੱਚ ਇੱਥੇ ਉਹ ਹੈ ਉਹੀ ਫੈਸਲਾ ਲੈ ਰਿਹਾ ਆਪਣੇ ਮਨ ਦੇ ਮੁਤਾਬਕ ਹੀ ਨਾ ਦੋ ਨੇ ਨਾ ਇੱਕ ਹੈ ਸਭ ਵਿੱਚ ਵੜ ਕੇ ਹੱਥੇ ਨਿਕਲਣਾ ਜਾਂ ਫਸਣਾ ਇਹਦੇ ਹੱਥ 'ਚ ਹੈ ਰਹਿਣਾ ਹਾਂ ਇਹਦੇ ਹੱਥ 'ਚ ਹੈ ਸਭ ਕੁਝ ਪਰਮ ਕੇ ਹੱਥ 'ਚ ਦੋ ਘਰ ਸੁਖ ਇਹਦੀ ਆਪਣੀ ਉਪਜ ਹੈ ਇਹਦੇ ਆਪਣੇ ਹੱਥ 'ਚ ਕਈ ਕੋਟ ਭੈ ਕਿ ਨਰਾਉ ਨਾਮ ਸੰਤ ਨੇ ਲਿਵ ਲਾਗੀ ਕੁਝ ਲੋਕ ਕਹਿੰਦੇ ਨੇ ਕਿ ਆਪਣੀ ਕਿਸਮਤ ਅਸੀਂ ਆਪ ਬਣਾਉਨੇ ਹਾਂ ਬਿਲਕੁਲ ਗਲਤ ਕਹਿੰਦੇ ਨੇ ਕਿਸਮਤ ਨਹੀਂ ਬਣਾਈ ਜਾ ਸਕਦੀ ਅਕਲ ਬਣਾਈ ਜਾ ਸਕਦੀ ਬੁੱਧੀ ਡਿਵੈਲਪ ਕੀਤੀ ਜਾ ਸਕਦੀ ਹੈ ਬੁੱਧੀ ਦਾ ਨਾਸ ਕੀਤਾ ਜਾ ਸਕਦਾ ਮਾਇਆ ਦੀ ਜਿਹੜੀ ਗੱਲ ਹੈ ਇਹ ਦੁੱਖ ਮਾਇਆ ਦਾ ਦੁੱਖ ਔਰ ਸੁੱਖ ਹੈ ਜਿਹੜਾ ਉਹ ਪਰਮੇਸ਼ਰ ਨੇ ਆਪਣੀ ਵਰਦੀ ਤੋਂ ਦੇਣਾ ਸਾਨੂੰ ਰੋਗ ਹੈ ਇੱਥੇ ਹਸਪਤਾਲ ਹੈ ਦਵਾਈ ਡਾਕਟਰ ਨੇ ਦੇਣੀ ਹੈ ਦਵਾਈ ਦੇ ਨਾਲ ਪਰਹੇਜ਼ ਉਹਨੇ ਦੇਣਾ ਜੇ ਨਾਮ ਦੇਣਾ ਦੁੱਖ ਦੇਣਾ ਜਾਂ ਸੁੱਖ ਦੇਣਾ ਉਹਦੀ ਮਰਜ਼ੀ ਹੈ ਦੁੱਖ ਵੇਲੇ ਨਾਮ ਦੇਣਾ ਉਹਨੇ ਗਿਆਨ ਦੇਣਾ ਸੁੱਖ ਵੇਲੇ ਦੇਣਾ ਉਹਦੀ ਮਰਜ਼ੀ ਹੈ ਜਦੋਂ ਸਾਡੇ ਸਮਝ ਆ ਜਦੋਂ ਅਸੀਂ ਛੇਤੀ ਮੰਨੀ ਉਹ ਤਰੀਕੇ ਨਾਲ ਦੇਣਾ ਹੁੰਦਾ ਉਸ ਵੇਲੇ ਨਾਮ ਲੈਣਾ ਉਸ ਮਾਹੌਲ ਦੇ ਵਿੱਚ ਤੁਹਾਨੂੰ ਲਿਆਉਣਾ ਹੈ ਜਦੋਂ ਉਹਦੀ ਗੱਲ ਨੂੰ ਛੇਤੀ ਮੰਨ ਲਈਏ ਜੇ ਬੱਚਾ ਲਾਲਚ ਕਰਕੇ ਕੋਈ ਗੱਲ ਸਾਡੀ ਮੰਨਦਾ ਤਾਂ ਲਾਲਚ ਵੀ ਦੇਣਾ ਪੈਂਦਾ ਇਹ ਵੀ ਉਹ ਵੀ ਕਰਦਾ ਅਸੀਂ ਨਹੀਂ ਕਰਦੇ ਆਈਆਂ ਸੁੱਕਾ ਨਕਾ ਪੂਰੀਆਂ ਹੋ ਜਾਂਦੀਆਂ ਤਾਂ ਹੋ ਜਾਂਦੀਆਂ ਨੇ ਕਈ ਵਾਰ ਉਹ ਲਾਲਚ ਦੇ ਦੇ ਕੇ ਤੁਹਾਨੂੰ ਵਿਸ਼ਵਾਸ ਕਰਦਾ ਵੀ ਹਾਂ ਕੋਈ ਸ਼ਕਤੀ ਹੈਗੀ ਹੈ ਇੱਥੇ ਤੱਕੇ ਨੂੰ ਮੰਨਣਾ ਚਾਹੀਦਾ ਜੇ ਲੋਭੀ ਬਣ ਜਾਈਏ ਅਰਦਾਸਾਂ ਕਰਨ ਨੂੰ ਫਿਰ ਪੱਟੀ ਮੈਸ ਹੋ ਜਾਂਦੀ ਹੈ ਡਾਕਟਰ ਨੇ ਦਵਾਈ ਦਿੱਤੀ ਹੈ ਦਵਾਈ ਤਾਂ ਉਹਨੇ ਦਿੱਤੀ ਹੈ ਸਿਰਫ ਅੱਜ ਦੀ ਖੁਰਾਕ ਵਾਸਤੇ ਤੈਨੂੰ ਲੱਗੀ ਉਹ ਸਵਾਦ ਤੂੰ ਕਹੇ ਵੀ ਦਵਾਈ ਰੋਜ਼ ਪੀ ਜਾ ਉਹਦਾ ਰਿਐਕਸ਼ਨ ਕਰੂਗੀ ਤੁਹਾਨੂੰ ਜੇ ਤੁਹਾਨੂੰ ਮਿੱਠੀ ਲੱਗੇ ਦਵਾਈ ਦਾ ਮਤਲਬ ਇਹ ਨਹੀਂ ਵੀ ਤੁਸੀਂ ਰੋਜ਼ ਪੀਣ ਲੱਗ ਜਾਓ ਉਹਨੂੰ ਹਾਂ ਵੀ ਇਹਦਾ ਚਾਰ ਚਾਰ ਵਾਰ ਪੀ ਲੋ ਤਾਂ ਉਹੀ ਸਵਾਦ ਲੱਗਦੀ ਹੈ ਦਵਾਈ ਜੇ ਕੌੜੀ ਕੌੜੀ ਦਾ ਕਹਿੰਦਾ ਵੀ ਇਹ ਤਾਂ ਮੁੜ ਕੇ ਨਹੀਂ ਚਾਹੇ ਬਿਮਾਰ ਰਹਿਣਾ ਮਜੂਰ ਹੈ ਜਿਹੜਾ ਵੀ ਤੇਰਾ ਫੈਸਲਾ ਹੋ ਗਿਆ ਡਾਕਟਰ ਦਾ ਕਾਹਦਾ ਫੈਸਲਾ ਹੋਇਆ ਇਹ ਨਹੀਂ ਹੈ ਕਿ ਸੁਣ ਤੁਸੀਂ ਆਪਣੀ ਬੁੱਧੀ ਬਣਾ ਸਕਦੇ ਹੋ ਬੁੱਧੀ ਹੀ ਕਿਸਮਤ ਹੈ ਅਸਲ ਜੀ ਬੁੱਧੀ ਕਿਸਮਤ ਹੈ ਸੁਖ ਔਰ ਦੋ ਮਾਇਆ ਨਾਲ ਨਹੀਂ ਹੈ ਜਦ ਅਸੀਂ ਮੰਨਦੇ ਹਾਂ ਇਹ ਚਾਹੇ ਨਾ ਕਹੇ ਕਹੇ ਗੁਰਬਾਣੀ ਦੀ ਆਪਣੀ ਗੱਲ ਹੈ ਪਰ ਦੁਨੀਆ ਮੰਨਦੀ ਹੈ ਇਸ ਗੱਲ ਨੂੰ ਤਾਂ ਇਸ ਗੱਲ ਨੂੰ ਤਾਂ ਦੁਨੀਆ ਵੀ ਮੰਨ ਆਪਾਂ ਉਹ ਗੱਲਾਂ ਲੈਣੀਆਂ ਜਿਹਨੂੰ ਦੁਨੀਆ ਮੰਨਦੀ ਹੈ ਪਹਿਲਾਂ ਗੁਰਬਾਣੀ ਕੀ ਕਹਿੰਦੀ ਉਹ ਗੱਲ ਅਲੱਗ ਹੈ ਜੇ ਗੁਰਬਾਣੀ ਵੀ ਉਹੀ ਕਹਿੰਦੀ ਅਸੀਂ ਵੀ ਉਹ ਮੰਨਦੇ ਆ ਫਿਰ ਤਾਂ ਗੱਲ ਮੋਹਰ ਲੱਗੀ ਨਾ ਦੁਨੀਆ ਵੀ ਮੰਨਦੀ ਆ ਅਸੀਂ ਵੀ ਕਹਿੰਦੇ ਉਹ ਗੱਲ ਗੁਰਬਾਣੀ ਵੀ ਕਹਿੰਦੀ ਉਹ ਤਾਂ ਭੱਜੇ ਨਹੀਂ ਨਾ ਸਕਦੇ ਉਹ ਜਿਹੜੀ ਦੁਨੀਆ ਕੁਝ ਹੋਰ ਕਹਿੰਦੀ ਅਸੀਂ ਕੁਝ ਹੋਰ ਕਹਿੰਦੇ ਅਸੀਂ ਉਹ ਡਿਸਕਸ ਕਰਕੇ ਸਾਬਤ ਕਰਾਂਗੇ ਅਸੀਂ ਠੀਕ ਹੈ ਤੁਸੀਂ ਗਲਤ ਕਹਿੰਦੇ ਇੱਥੇ ਆ ਗੁਰਬਾਣੀ ਖੜੀ ਜਿਹੜੀ ਦਾ ਦੋਏ ਗੱਲਾਂ ਮੰਨਦੇ ਨੇ ਉਹ ਵੀ ਮੰਨਦੇ ਨੇ ਅਸੀਂ ਮੰਨਦੇ ਉੱਥੇ ਤਾਂ ਕੋਈ ਝਗੜੇ ਵਾਲੀ ਗੱਲ ਨਹੀਂ ਹੈ ਝਗੜਾ ਉੱਥੇ ਪੈਦਾ ਹੁੰਦਾ ਜਿੱਥੇ ਮਤ ਭੇਦ ਹੈ ਉੱਥੇ ਅਸੀਂ ਸਾਬਤ ਕਰਨਾ ਵੀ ਗੁਰਬਾਣੀ ਵਾਲੀ ਗੱਲ ਠੀਕ ਹੈ ਤੁਹਾਡੀ ਗਲਤ ਹੈ ਗਗਨ ਵਾਲੀ ਗੱਲ ਤੇ ਆਕਾਸ਼ ਗਗਨ ਪਤਾਲ ਗਗਨ ਤੇ ਡਿਸਕਸ਼ਨ ਇਸੇ ਗੱਲ ਦੀ ਹੋਈ ਹੋਈ ਆ ਦੁਨਿਆਵੀ ਲੈਵਲ ਤੇ ਜੋ ਸਮਝਿਆ ਹੋਇਆ ਗਲਤ ਹੈ ਆਕਾਸ਼ ਟੀਕਾਕਾਰਾਂ ਦੇ ਫੈਸਲੇ ਤਾਂ ਹੀ ਗਲਤ ਨੇ ਆਕਾਸ਼ ਨਹੀਂ ਸਮਝ ਸਕੇ ਕੀ ਹੈ ਪਤਾਲ ਨਹੀਂ ਸਮਝ ਸਕੇ ਕੀ ਹੈ ਪਾਪ ਸਾਗਰ ਸੁਖ ਸਾਗਰ ਦੇ ਵਿੱਚ ਹੈ ਇਹ ਉਹਨਾਂ ਨੇ ਕਿਤੇ ਦਿਸਕਾ ਉਹਨਾਂ ਨੇ ਕਿਤੇ ਉਹਨਾਂ ਦੇ ਦਿਮਾਗ 'ਚ ਨਹੀਂ ਬੈਠੀ ਗੱਲ ਹਾਲਾਂਕਿ ਪੜ੍ਹ ਲਈ ਨਹੀਂ ਉੱਥੇ ਉਹਨਾਂ ਧਿਆਨ ਕੇ ਕੀ ਗੱਲ ਕਹਿਤੀ ਉਹਨਾਂ ਨੇ ਜਿਹੜੇ ਧਿਆਨ ਉਹਨਾਂ ਦੇ ਜ਼ਿਹਨ ਦੇ ਵਿੱਚ ਨਹੀਂ ਮਤਲਬ ਟਕਰਾਏ ਜਿਹੜੇ ਕਿ ਹਾਜ਼ਰ ਰਹਿਣ ਵਾਲੀਆਂ ਗੱਲਾਂ ਸੀ ਉਹਨਾਂ ਨੇ ਹਾਜ਼ਰ ਰੱਖੀ ਹੀ ਨਹੀਂ ਤੇ ਆਪ ਚੇਤਾ ਹੀ ਰੱਖਿਆ ਉਹਨਾਂ ਦਾ ਜੋ ਚੇਤਾ ਰੱਖਣ ਵਾਲੀਆਂ ਗੱਲਾਂ ਸੀ ਆਪਣੇ ਕਿੰਨੀ ਵਾਰੀ ਆਏ ਸਾਡੇ ਸਾਡੇ ਅੱਜ ਖਾਣੇ ਦੀ ਗੱਲ ਪਈ ਹੈ ਉਹ ਤੋਂ ਨਕਸ਼ਾ ਬਣਿਆ ਜਿਹੜਾ ਉਹ ਭਾਵੇਂ ਕਈ ਵਾਰੀ ਆਪਾਂ ਸ਼ਬਦ ਵਿਚਾਰਿਆ ਵੀ ਹੈ ਹਾਂ ਉਹ ਜਗ੍ਹਾ ਗੱਲ ਹੀ ਲਿਆ ਪਰ ਜਿਵੇਂ ਅੱਜ ਗੱਲ ਬਚਵੀਂ ਆਈ ਹੈ ਉਹ ਨਕਸ਼ਾ ਜਿ ਦਿਸਿਆ ਜਿੰਨਾ ਇਹ ਸਭ ਕੁਝ ਹੈ ਸੁਖਣੀ ਸਾਹਿਬ ਦੇ ਵਿੱਚੋਂ ਇਹ ਨਹੀਂ ਸੀ ਸੂਤ ਆਉਂਦਾ ਹੈ ਇਹਦੇ ਨਾਲ ਚੱਲਦਾ ਹੈ ਇਹ ਵਿੱਚ ਐ ਲੱਗਦਾ ਅੱਧ ਚ ਵੀ ਜੜ ਦੀ ਗੱਲ ਹੋ ਰਹੀ ਹੈ ਬਹੁਤੀਆਂ ਜਗ੍ਹਾ ਐ ਲੱਗਦਾ ਵੀ ਜੜ ਦੀ ਗੱਲ ਕਿਵੇਂ ਚੱਲਦੀ ਇਹ ਗੱਲ ਚੇਤਨ ਦੀ ਚੱਲਦੀ ਸੀ ਐ ਲੱਗਦਾ ਵੀ ਬਾਹਰ ਦੀ ਗੱਲ ਚੱਲ ਰਹੀ ਹੈ ਗੱਲ ਅੰਦਰਲੀ ਬਾਹਰਲੀ ਇਕੱਠੀ ਚੱਲਣੀ ਹੈ ਉਹ ਤੁਸੀਂ ਕਿਹਾ ਕਿ ਵਾਰੀ ਅਸੀਂ ਗਗਨ ਦੀ ਗੱਲ ਜਾਂ ਕਾਲਜ ਦੀ ਗੱਲ ਬਹੁਤ ਘੱਟ ਆਈ ਹੈ ਪਾਣੀ ਹਾਂ ਗੱਲ ਬਹੁਤ ਕਹਿ ਨਹੀਂ ਕੀਤੀ ਇਹਦੀ ਜ਼ਿਆਦਾ ਤੇ 2000 ਵਾਰੀ ਆਈ ਹੈ ਉਹੀ ਆਪਣੇ ਅੰਦਰ ਡਿਸਕਸ਼ਨ ਆਈ ਹੈ ਹਾਂ ਹਾਂ ਹਾਂ ਤੇ ਅਸੀਂ ਆਪ ਨਹੀਂ ਸੀ ਇਹ ਗੱਲ ਬਹੁਤ ਚੰਗੇ ਲੈਵਲ ਟਿਕ ਕੇ